ਸ਼ਲੋਕ ਡਖਣਾ ਮਹੱਲਾ ਪੰਜਵਾਂ ਭੋਰੀ ਭਰਮ ਵੰਝਾਏ ਫਿਰੀ ਮੁਹੱਬਤ ਹਿੱਕ ਤੂੰ ਜਿੱਥੋਂ ਵੰਝੇ ਜਾਏ ਤੇ ਥਾਉ ਮੌਜੂਦ ਸੋਏ ਜਦੋਂ ਥੋੜਾ ਜਿਹਾ ਵੀ ਗਿਆਨ ਕੋ ਜਾਂਦਾ ਨਾ ਥੋੜਾ ਜਿਹਾ ਗਿਆਨ ਭੋਰਾ ਆ ਭਰਮ ਦਾ ਨਾਸ ਕਰ ਦਿੰਦਾ ਫਿਰ ਉਹ ਵੰਝਾਏ ਵੰਝਣਾ ਹੁੰਦਾ ਸੁੱਟ ਦੇਣਾ ਕਿਤੇ ਲਿਜਾ ਕੇ ਜਾਂ ਕਿੱਥੇ ਵੱਡਾ ਘੱਟ ਕਿੱਥੇ ਸਿੱਟਾ ਲਿਜਾ ਕੇ ਅਗਿਆਨਤਾ ਦਾ ਨਾਸ਼ ਕਰ ਦਿੰਦਾ ਭਰਮ ਦਾ ਨਾਸ਼ ਕਰ ਦਿੰਦਾ ਗਿਆਨ ਹੋਰੀ ਹੁੰਦਾ ਭੋਰ ਹੋਰ ਹੁੰਦੀ ਹੈ ਚਾਨਣ ਅਜੋ ਸੂਰਜ ਚੜਿਆ ਦੀ ਸੂਰਜ ਚੜਨ ਤੇ ਪਹਿਲਾਂ ਦਾ ਚਾਨਣਾ ਭੋਰ ਕਹਿੰਦੇ ਨੇ ਭੋਰ ਬਈ ਉਠ ਜਾ ਮੁਸਾਫਰ ਭੋਰ ਬਈ ਅਬ ਜਾ ਅਬ ਕਿਉਂ ਸੋਬਤ ਹੈ ਜਾਗਦੀ ਹੈ ਤੂੰ ਸੁੱਤਾ ਫਿਰ ਅਬ ਰਹਿਣ ਨਹੀਂ ਜੋ ਸੋਵਤ ਹੈ ਰਾਤ ਨਹੀਂ ਹੈ ਜੋ ਸੁਤਾ ਫਿਰ ਦੇ ਅੰਦਰ ਚਾਨਣ ਹੋ ਜਾਂਦਾ ਸੂਰਜ ਭਾਵੇਂ ਨਹੀਂ ਚੜਿਆ ਭਰਮ ਤਾਂ ਉਹਦਾ ਵੀ ਨਾਸ ਹੋ ਜਾਂਦਾ ਪਰਮ ਗਿਆਨੀਆਂ ਦਾ ਨਹੀਂ ਉਹਦੇ ਤੇ ਅਸਰ ਰਹਿੰਦਾ ਉਹਦੀ ਭਰਮ ਵਜਾਏ ਜਿਹੜੇ ਪਹਿਲਾਂ ਸੂਰਜ ਚੜਨ ਤੋਂ ਗਿਆਨ ਨਾ ਚਿੱਟਾ ਚਾਨਣ ਅਗਿਆਨਤਾ ਦਾ ਤਾਂ ਨਾਸ ਉਹ ਵੀ ਕਰ ਦਿੰਦਾ ਪਿਰੀ ਮੁਹੱਬਤ ਇੱਕ ਉਹਨੂੰ ਫਿਰ ਦੇ ਜਾਂਦਾ ਇੱਕ ਨਾਲੇ ਮੁਹੱਬਤ ਹੋ ਜਾਂਦੀ ਹੈ ਉਹਦੀ ਹੋ ਜਾਂਦਾ ਜੇ ਰਮਨ ਇੱਕ ਹੋ ਜਾਂਦਾ ਇਹਨਾਂ ਦਾ ਭਰਮ ਦੂਰ ਹੋ ਗਿਆ ਇੱਕ ਹੋ ਗਏ ਦੋਏ ਭਰਮ ਕਰਕੇ ਹੀ ਦੋ ਹੈ ਜਿੱਥੋਂ ਵੰਜੇ ਜਾਏ ਤਿਥਾਉ ਮੌਜੂਦ ਸੋਏ ਜਿੱਥੋਂ ਵੰਜੇ ਜਾਏ ਤਿਥਾਉ ਮੌਜੂਦ ਤੂੰ ਜਿੱਥੇ ਵੀ ਕਹਿੰਦੇ ਹੁਣ ਜਾ ਕੇ ਦੇਖੀ ਜਾ ਉੱਥੇ ਤੂੰ ਹੀ ਤੂੰ ਹਰ ਹਿਰਦੇ ਵਿੱਚ ਤੂੰ ਬੈਠਾ ਸੱਚਾ ਉਹ ਜਲ ਝੂਠਾ ਦਾ ਮਨ ਹੈ ਨਾਲ ਉਹ ਸੱਚਾ ਹੋ ਸਕਦਾ ਭਰਮ ਚ ਹੈ ਉਹ ਜੇ ਕੋਈ ਨਿਆਣਾ ਕਹਿੰਦਾ ਰੁੱਸਿਆ ਹੋਇਆ ਹੈ ਤਾਂ ਸਹੀ ਉਹ ਮਨਾਇਆ ਜਾ ਸਕਦਾ ਉਹਨੂੰ ਜਿਹੜੀ ਬਿਮਾਰੀ ਉਹਦਾ ਟੀਕਾ ਲੱਭ ਗਿਆ ਠੀਕ ਹੈ ਜਿੱਦਾਂ ਉਹਦੇ ਆਲੀ ਹੋਇਆ ਟੀਕਾ ਲਾ ਲਿਆ ਉਹ ਵੀ ਠੀਕ ਹੋ ਜਾਊਗਾ ਭਾਈ ਤਾਂ ਮਿਲ ਗਈ ਨਾ ਜਿੰਨਾ ਜੇ ਦਵਾਈ ਨਹੀਂ ਉਹਨਾਂ ਜੇ ਦੋ ਸੀ ਦਵਾਈ ਮਿਲਦੀ ਸਾਰੇ ਇੱਕੋ ਹੀ ਨੇ ਗੋਲੀ ਅੰਦਰ ਗਈ ਉਹ ਇੱਕੋ ਹੀ ਨੇ ਜਿਹਨੇ ਗੁਰਮਤ ਲੈ ਲਈ ਇੱਕੋ ਹੀ ਨੇ ਠੀਕ ਹੈ ਜੀ ਸਾਡੇ ਵਾਸਤੇ ਹੈ ਦੁਨੀਆ ਵਾਸਤੇ ਦੋ ਹੋਣਗੇ ਮਹੱਲਾ ਪੰਜਵਾਂ ਚੜ ਕੇ ਘੋੜੜ ਕੁੰਦੇ ਪਕੜੈ ਖੁੰਦੀ ਦੀ ਖਿਡਾਰੀ ਹੰਸਾ ਸੇਤੀ ਚਿਤ ਉਲਾਸੈ ਕੁੱਕੜ ਦੀ ਉਡਾਰੀ ਜਿਹੜੀ ਕਾਇ ਘੋੜੜੇ ਘੋੜੇ ਤੇ ਚੜ ਗਈ ਬੁੱਧੀ ਘੋੜਾ ਕੌਣ ਬਣਾ ਲਿਆ ਘੋੜਾ ਬਣਾ ਲਿਆ ਮਨ ਅੰਦਰ ਘੋੜਾ ਬਣਾ ਲਿਆ ਉੱਤੇ ਚੱਲਦੀ ਸਵਾਰੀ ਚਾਲ ਹੁਣ ਕਿੱਧਰ ਚੱਲਦਾ ਜੂ ਤਾਂ ਨਾਲ ਲੈ ਗਈ ਵਜੂ ਬੁੱਧੀ ਨੂੰ ਕੱਲਾ ਨਾ ਪਾਈ ਸਕਦਾ ਜੀ ਚੜੀ ਕਾ ਘੋੜੇ ਘੋੜਾ ਬਣਾ ਕੇ ਚੜ ਗਈ ਮਨ ਨੂੰ ਉੱਤੇ ਪਕੜਾ ਉਹ ਜਿਹੜੀ ਲਗਾਮ ਸੀ ਉਹ ਫੜ ਲਈ ਹੱਥ 'ਚ ਠੀਕ ਹੈ ਜੀ ਲਗਾਮ ਹੱਥ 'ਚ ਲੈ ਲਈ ਫੁੱਡੀ ਦੀ ਖੇਡਾਰੀ ਖਿਡਾਰੀ ਹੈ ਉਹ ਖੁੱਡੀ ਖੇਡਦੇ ਨੇ ਨਾ ਹਾਂਜੀ ਹਾਂਜੀ ਘੋੜੇ ਤੇ ਚੜ ਕੇ ਲੈਲ ਬੈਠਾ ਤਾਂ ਹੋਤੋ ਜਿਹੜਾ ਲੈ ਲੂ ਪੂਰੀ ਖਿਡਾਰਨਾ ਖੁੱਡੀ ਦੀ ਕੋੜਾ ਕਾਬੂ ਚ ਲਗਾਮਾ ਹੱਥ ਚ ਨੇ ਖੁੱਡੀ ਦੀ ਖਿਡਾਰੀ ਇਹ ਰਾਜਿਆਂ ਦੀ ਖੇਡ ਹੈ ਰਾਜੇ ਖੇਡਦੇ ਸੀ ਇਹ ਖੇਡ ਹੰਸਾ ਸੇਤੀ ਚਿਤ ਉਲਾਸਾਂ ਕੁੱਕੜ ਦੀ ਉਡਾਰੀ ਹੰਸਾ ਸੇਤੀ ਚਿਤ ਉਲਾਸਾਂ ਦਾ ਦੂਏ ਕੀ ਕਰਦੇ ਨੇ ਸੰਸਾਰ ਦੇ ਨਾਲ ਗੱਲਾਂ ਕਰਕੇ ਤਾਂ ਆਪਣੀ ਖੁਸ਼ੀਆਂ ਪ੍ਰਾਪਤ ਕਰਦੇ ਨੇ ਚਿੱਤ ਉਲਾਸਣਾ ਹਾਂਜੀ ਗੱਲਾਂ ਦਾ ਕਰਦੇ ਨੇ ਹੰਸਾਂ ਨਾਲ ਪਰ ਆਪਣੀ ਦੀ ਕੁੱਕੜ ਜਿੰਨੀ ਹੋਈ ਹੈ ਗੱਲ ਉੱਤੇ ਵੀ ਨੱਕੀ ਜਾਂਦੀ ਹੈ ਹੰਸਾਂ ਦੀ ਇਹਨਾਂ ਦੇ ਗੁਰੂ ਘਰ ਜਾਵੇ ਨੇ ਸੰਤ ਗੱਲਾਂ ਕਰਦੇ ਨੇ ਸਮਝ ਕੱਖ ਨਹੀਂ ਆਉਂਦਾ ਆਪਣੀ ਦੀ ਕੁੱਕੜ ਜਿੰਨੀ ਹੋਈ ਹੈ ਆਪਣੀ ਬੁੱਧੀ ਕੀ ਉਡਾਰੀ ਆਪਣੇ ਗੁਣ ਦੀ ਉਡਾਰੀ ਕੁੱਕੜ ਤੋਂ ਵੱਧ ਦੀ ਉਹ ਤਿੰਨ ਲੋਕ ਦੀ ਗੱਲ ਕਿਵੇਂ ਸਮਝ ਲੈਣਗੇ ਜਿਹਦੀ ਕੁੱਕੜ ਦੀ ਉਡਾਰੀ ਹੈ ਉਹ ਵਿਦਵਾਨਾਂ ਦੀ ਕੁੱਕੜ ਦੀ ਉਡਾਰੀ ਹੁੰਦੀ ਹੈ ਜੇ ਕੰਨ ਛੇ ਫੁੱਟ ਉੱਚੀ ਹੋਵੇ ਉਹਦੇ ਤੇ ਵੀ ਜੜ ਹੁੰਦਾ ਪੌੜੀ ਰਸਨਾ ਉਚਰੇ ਹਰ ਰਵਣੀ ਸੁਣੇ ਤੋ ਉਦਰੇ ਮਿੱਤਾ ਹਰ ਜਸ ਲਿਖੇ ਲਾਇ ਭਾਵਨੀ ਤੇ ਹਸਤ ਪਵਿੱਤਾ ਰਸਨਾ ਉਚਰੇ ਹਰ ਸਰਬਣੀ ਸੁਣਿਆ ਸੋ ਉਧਰੈ ਉਧਰੈ ਦਿੱਤਾ ਇਹ ਰਸਨਾ ਹਰ ਉਚਰੇ ਰਸਨਾ ਜੋ ਹੰਦੀ ਕਥਾ ਕਰੇ ਸਰਬਣੀ ਸੁਣਿਆ ਸੋ ਉਧਰੇ ਮਿੱਤਾ ਜੇ ਨਹੀਂ ਉਚਰ ਸਕਦਾ ਉਚਰ ਜੋਗਾ ਹੈਗਾ ਸੁਣ ਲਵੇ ਕਿਸੇ ਮਿੱਤਰ ਪਿਆਰੇ ਕੋਲੋਂ ਸੁਣ ਲਵੇ ਉਹ ਚਾਹੇ ਉਚਰੇ ਚਾਹੇ ਸੁਣੇ ਗੱਲ ਇੱਕੋ ਹੀ ਹੈ ਉਧਰੇ ਮਿੱਤਾ ਉਹਦਾ ਵੀ ਉਧਾਰ ਹੋ ਜਾਂਦਾ ਸੁਣਨ ਵਾਲੇ ਦਾ ਵੀ ਉਧਾਰ ਬਰਾਬਰ ਹੋ ਜਾਂਦਾ ਇੱਕੋ ਗੱਲ ਹੁੰਦੀ ਹੈ ਉਹ ਬੋਲਣ ਵਾਲਾ ਸੁਣਨ ਵਾਲਾ ਕਿਤੇ ਦੋ ਹੁੰਦੇ ਨੇ ਉਹ ਦੋ ਤਾਂ ਹੀ ਮੰਦੀ ਬੈਠਾ ਹੁੰਦਾ ਉਹ ਉਹ ਦੋ ਤਾਂ ਮੰਦੀ ਭਰਮ 'ਚ ਬੈਠਾ ਹੁੰਦਾ ਵੀ ਇਹ ਬੋਲਦਾ ਤਾਂ ਸੁਣਦਾ ਮੈਂ ਘਟੀ ਕੋਈ ਹੁੰਦੇ ਨੇ ਨਾਨਕ ਨੇ ਕਹੇ ਰੱਖਦਾ ਸਰੋਪਾ ਸਰਤੇ ਵੀ ਤੂੰ ਨਾਨਕੇ ਆ ਨਿਕਲ ਗਿਆ ਖਾ ਉਹ ਜਿੰਨਾ ਜਰ ਸਰੋਪਾ ਨਹੀਂ ਦਿੱਤਾ ਉਹ ਨਜ਼ਰ ਭਲੇਖਾ ਸੀ ਫਿਰ ਕਾਹਦੇ ਨਾਲ ਬਣ ਗਿਆ ਉਹ ਕਮਲਾ ਹੋ ਗਿਆ ਦੁਨੀਆ ਤੋਂ ਗੁਰੂ ਦਾ ਕਮਲਾ ਨਹੀਂ ਨਾਨਕਾ ਤੂੰ ਦੁਨੀਆ ਦਾ ਕਮਲਾ ਜੇ ਤੂੰ ਦੁਨੀਆ ਦਾ ਕਮਲਾ ਤਾਂ ਤੂੰ ਨਾਨਕਾ ਮੈਂ ਵੀ ਤਾਂ ਕਮਲਾ ਹੀ ਸੀ ਗੁਰੂ ਦੇ ਸਾਹਮਣੇ ਤੇ ਕਥਾਰੀ ਕਰ ਕਹਿੰਦੇ ਜਾਓ ਤੇ ਖਡੂਰ ਸਾਹਿਬ ਚਲੇ ਸੰਗਤ ਨੂੰ ਕਹਤਾ ਜਾਓ ਖਡੂਰ ਸਾਹਿਬ ਚਲੇ ਜਾਓ ਹਰ ਜਸ ਲਿਖੈ ਲਾਇ ਭਾਵਨੀ ਤੇ ਹਸਤ ਪਵਿੱਤਾ ਹਰ ਜਸ ਲਿਖੈ ਲਾਇ ਭਾਵਨੀ ਹੁਣ ਕੁਝ ਲੋਕ ਲਿਖ ਵੀ ਰਹੇ ਤੇ ਗੁਰਬਾਣੀ ਤਾਂ ਕਿ ਲਿਖਤਾ ਲੋਕਾਂ ਕੋਲ ਜਾਣ ਕਦੀ ਲਿਖ ਕੋਈ ਨਸ਼ਟ ਕਰ ਦੂਏ ਪੰਜਵੇਂ ਪਾਸ਼ਾ ਵੇਲੇ ਦੀ ਗੱਲ ਹੈ ਲਿਖਤਾ ਉਦੋਂ ਸ਼ੁਰੂ ਹੋ ਚੁੱਕੀਆਂ ਕਿਆਂ ਭਗਤ ਬਾਣੀ ਦੀਆਂ ਲਿਖਤਾਂ ਲਿਖੀਆਂ ਜਾ ਰਹੀਆਂ ਗੁਰਬਾਣੀ ਦੇ ਸ਼ਬਦਾਂ ਦੀਆਂ ਲਿਖਤਾਂ ਨਾਲ ਵੀ ਨਾਲੇ ਤਿਆਰ ਹੋ ਰਹੀਆਂ ਸੀ ਸਾਰੇ ਸੰਤ ਲਿਖਤ ਨਵੀਂ ਤੇ ਨਵੀਂ ਸੀ ਰੋਜ਼ ਲੈ ਜਾਂਦੇ ਸੀ ਕਹਾਂ ਤੋਂ ਗਾਂ ਸਪਲਾਈ ਹੋਈ ਜਾਂਦੀ ਥੋੜੀ ਤੇਜ਼ੀ ਨਾਲ ਹਾਂਜੀ ਹਰ ਜਸ ਲਿਖੇ ਲਾਇ ਭਾਵਨੀ ਤੇ ਹਸਤ ਪਵਿੱਤਾ ਉਹ ਹੱਥ ਪਵਿੱਤਰ ਨੇ ਜਿਹੜੇ ਹਰ ਜਸ ਨੂੰ ਲਿਖਦੇ ਨੇ ਬੜੀ ਭਾਵਨਾ ਨਾਲ ਸ਼ਰਧਾ ਭਾਵਨਾ ਨਾਲ ਲਿਖਦੇ ਨੇ ਪ੍ਰੇਮ ਨਾਲ ਲਿਖਦੇ ਨੇ ਇਹ ਲਿਖਣ ਨੂੰ ਹੈ ਉਹ ਆਪਣਾ ਜੀਵਨ ਸਫਲਾ ਸਮਝਦੇ ਨੇ ਨਾਲੇ ਲਿਖੀ ਜਾਣਗੇ ਨਾਲੇ ਸਮਝ ਆ ਜੂਗੀ ਪੜਨਾ ਤਾਂ ਪੜ ਲਿਆ ਸੀ ਲਿਖਣ ਨਾਲ ਇੱਕ ਰਿਕਾਰਡ ਕਰਕੇ ਦੇਗੇ ਲੋਕਾਂ ਨੂੰ ਨਾਲੇ ਆਪਣੇ ਆਦਾਜੂ ਨਾਲ ਪਿਛਲਿਆਂ ਦੇ ਕੰਮ ਨਾਲੇ ਤੇ ਇਹ ਭਾਵਨੀ ਨਾਲ ਲਿਖਦਾ ਹਾਂਜੀ ਸ਼ਰਤ ਭਾਵਨੀ ਜੇ ਬੋਲ ਵਿਗਾੜਨ ਵਾਸਤੇ ਲਿਖਦਾ ਫੇਰ ਜੇ ਜਾਣ ਬੁੱਝ ਕੇ ਬੋਲ ਵਿਗਾੜਨ ਵਾਸਤੇ ਲਿਖਦਾ ਫੇਰ ਹਰ ਸ਼ਰਤ ਨਾਲ ਹੈ ਬੋਲ ਵਿਗਾੜਨ ਵਾਸਤੇ ਵੀ ਲਿਖਦੇ ਸੀ ਭਾਵਨੀ ਨਾਲ ਵੀ ਲਿਖਦੇ ਸੀ ਦੋ ਕਿਸਮ ਦੀਆਂ ਲਿਖਤਾ ਤਾਂ ਨੇ ਠੀਕ ਹੈ ਜੀ ਇਹ ਇਤਿਹਾਸਕ ਤੱਥ ਨੋਟ ਕਰਨ ਵਾਲਾ ਗੁਰਬਾਣੀ ਜੇ ਬਹੁਤ ਕੁਝ ਪਿਆ ਠੀਕ ਹੈ ਜੀ 86 ਤੀਰਥ ਮੱਜਨਾ ਸਭ ਪੁੰਨ ਤਿੰਨ ਕੀਤਾ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜੀਤਾ 86 ਤੀਰਥ ਮੱਜਨ ਜੇ ਇਹ ਕਰਦੇ ਨੇ ਇਹਦੇ ਗਾਂ ਫੇਰ ਚਲੇ ਗਏ ਅਗਲੀ ਲਾਈਨ ਦੇ ਵਿੱਚ ਅੱਗੇ ਵੱਧ ਕੇ ਸਾਰਾ ਰਸ ਲਿਖਣ ਲੱਗੇ ਬੜੇ ਪ੍ਰੇਮ ਨਾਲ ਫਿਰ ਫਿਰ ਉਹ ਬੁੱਧੀ ਦੀ ਲੈਵਲ ਤੇ ਚਲੇ ਗਏ ਠੀਕ ਹੈ ਜੀ ਬੁੱਧੀ ਨੂੰ ਪਵਿੱਤਰ ਕਰ ਲਿਆ ਉਹਨਾਂ ਨੇ 68 ਤੀਰਥ ਬੁੱਝਣ ਆਕਾਸ਼ ਬਿਆਨੇ ਦੇ ਦਰਿਆ ਗੁਸਲ ਕਰਤਬ ਬੂਦ ਆਪਣਾ ਇਸ਼ਨਾਨ ਕਰ ਲਿਆ ਅੰਦਰੇ ਬੁੱਧੀ ਪਵਿੱਤਰ ਕਰ ਲਈ ਫਿਰ ਉਹਨਾਂ ਨੇ ਤੀਜੀ ਲਾਈਨ ਇਹ ਵੀ ਕਰ ਲਈ ਸਾਲ ਸਾਗਰ ਤੇ ਉਧਰੇ ਵਿਖਿਆ ਗੜ ਦਿੱਤਾ ਇਹਨਾਂ ਨੇ ਆ ਚਾਰ ਪੂਰੇ ਥੱਲੇ ਜੇ ਇਹਨਾਂ ਨੇ ਤਾਂ ਇਹ ਵੀ ਵਿੱਚੇ ਆ ਗਏ ਇਹਨਾਂ ਚਾਰ ਸਟੈਪ ਪੂਰੇ ਕਰਨੇ ਪੈਣੇ ਨੇ ਹਾਂਜੀ ਸੰਸਾਰ ਸਾਗਰ ਤੇ ਉਧਰੇ ਵਿਖਿਆ ਗੜ ਜੀਤਾ ਸੰਸਾਰ ਸਾਗਰ ਤੋਂ ਪਰ ਉਹ ਹੋਏ ਦੇ ਪਰ ਜਿਨ੍ਹਾਂ ਨੇ ਵਿਖਿਆ ਦਾ ਗੜ ਜਿੱਤ ਲਿਆ ਵਿਖਿਆ ਦਾ ਗੜ ਬਣੀ ਜਿਹਨਾਂ ਜਿਨ੍ਹਾਂ ਨੇ ਬੰਦ ਜਿੱਤ ਲਿਆ ਉਹ ਸੰਸਾਰ ਸਾਗਰ ਤੇ ਪਰੇ ਹੋਏ ਨੇ ਨਾਨਕ ਲੜ ਲਾਏ ਉਧਾਰੀਆਂ ਦੇਵ ਸੇਵ ਅਮਿਤਾ ਨਾਨਕ ਲੜ ਲਾਏ ਉਧਾਰੀਆਂ ਨੂੰ ਨਾਨਕ ਕਹਿੰਦਾ ਉਹ ਲੜ ਲਾ ਕੇ ਉਧਾਰ ਲਏ ਨੇ ਨਾਨਕ ਦਾ ਗਵਾਹ ਹੈ ਉਹ ਲੋਕ ਲੜ ਲਾ ਕੇ ਉਧਾਰ ਲਏ ਨੇ ਕਿਉਂ ਦੇਵ ਉਬਿੱਤਾ ਜਿਨ੍ਹਾਂ ਨੇ ਦੇਵਤੇ ਦੀ ਅਮਿਤ ਸੇਵ ਕੀਤੀ ਹੈ ਦਾਤੇ ਦੀ ਕਿਉਂ ਦਾਤੇ ਨੂੰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਸੇਵਾ ਕੀਤੀ ਹੈ ਕਿੱਡੀ ਕੀਤੀ ਹੈ ਤੋਲ ਕੇ ਦੀ ਕੀਤੀ ਉਬਿੱਤਾ ਕਿਰਤੀ ਮਿਲਦੀ ਤੋਂ ਪਰੇ ਹੀ ਇਹਦੀ ਵੀ ਇੰਨੇ ਘੰਟੇ ਹੀ ਚੱਲਦੀ ਹੈ ਲੱਗਾ ਹੀ ਰਹਿਣਾ ਉਹ ਵਿੱਚ ਸੇਵ ਹੀ ਹੋ ਸਕਦੀ ਹੈ ਜਿਹੜਾ ਗੁਰੂ ਉਪਦੇਸ਼ ਹੈ ਗੁਰਬਾਣੀ ਆਪ ਜਪੈ ਬਰਾ ਨਾਮ ਜਪਾਵਾ ਇਹ ਸੇਵ ਹੈ ਇਹ ਹੀ ਹੋ ਸਕਦੀ ਹੋਰ ਨਹੀਂ ਕੋਈ ਹੋ ਠੀਕ ਹੈ ਜੀ